ਏਕ ਅਚਾਰ ਰੰਗ ਇੱਕ ਰੂਪ ਕੌਣ ਪਾਣੀ ਅਗਨੀ ਅਸਰੂਪ ਰੂਪ ਇੱਕ ਆਚਾਰ ਇੱਕ ਰੂਪ ਹਾਂਜੀ ਅਚਾਰ ਦੇ ਕੋਵੇ ਰੰਗ ਦੇ ਕੋਵੇ ਰੂਪ ਦੇ ਕੋਵੇ ਹੂੰ ਹੂੰ ਪਾਣੀ ਦਾ ਸਰੀਰ ਹੈ ਅਗਨੀ ਦਾ ਵੀ ਹੈ ਹੂੰ ਇਹ ਅਸਰੂਪ ਹੈ ਸਰੂਪ ਨਹੀਂ ਹੈ ਇਹਦਾ ਸਰੂਪ ਨਹੀਂ ਹੈ ਜੋ ਇਹ ਆ ਸਰੂਪ ਹੈ ਅੱਛਾ ਜੀ ਹਾਂ ਗਲਤ ਸਰੂਪ ਹੈ ਦਾ ਜਿਹੜਾ ਸਾਰੀ ਸਰੂਪ ਨਹੀਂ ਹੈ ਇਸ ਰੂਪ ਦਾ ਨੈਗੇਟਿਵ ਆੜਾ ਲੱਗ ਗਿਆ ਸਰੂਪ ਹੈ ਇਹ ਕਿਹਦੇ ਬਾਰੇ ਕਹੇ ਜੀ ਸਰੀਰ ਬਾਰੇ ਵਾਲੇ ਬਾਰੇ ਅੱਛਾ ਇਹ ਪੌਣ ਪਾਣੀ ਔਰ ਅਗਨੀ ਦਾ ਦੇ ਤੱਤਾਂ ਦਾ ਬਣਿਆ ਹੋਇਆ ਪਰ ਹੈ ਇਹ ਅਸਰੂਪ ਅਸਰੂਪ ਇਹਦੀ ਇਹਦੀ ਇਹ ਜੋਤ ਨਹੀਂ ਹੈ ਬਾਹਰਲਾ ਸਰੀਰ ਹੈ ਜੀ ਹਾਂ ਇਹ ਅਸਲੀ ਸਰੀਰ ਨਹੀਂ ਹੈ ਅੱਛਾ ਜੀ ਜੜ ਹੈ ਤੇ ਠੀਕ ਹੈ ਜੀ ਇਹ ਤਾਂ ਕਪੜਾ ਹੂੰ ਠੀਕ ਹੈ ਜੀ ਇੱਕੋ ਪਵਰ ਭਵੇਂ ਤਹ ਲੋਏ ਇੱਕੋ ਬੂਝੈ ਸੂਝੈ ਪਤ ਹੋਏ ਇਹ ਕੋ ਭਵਰ ਭਵੇ ਤੇ ਲੋਏ ਤਨ ਲੋ ਇਹ ਕੋ ਭਵਰ ਹਾਂ ਇਹ ਕੋ ਜੋ ਤਾਂ ਤਨ ਭਵਰ ਅੱਛਾ ਜੀ ਭਵੇ ਤੇ ਲੋਏ ਜੇ ਸੂਜੇ ਤਾਂ ਕੀ ਪਤ ਹੋਏ ਜਿਹੜਾ ਗੱਲ ਨੂੰ ਬੁਝ ਲਵੇ ਸਮਝ ਆ ਜੀ ਨੂੰ ਠੀਕ ਹੈ ਜੀ ਉਹਦੀ ਸਮਝੋ ਉਹਦੀ ਦਰਗਾਹ ਜੇ ਉਹਨੂੰ ਜਦ ਮਿਲ ਹੈ ਦਰਗਾਹ ਜੇ ਠੀਕ ਹੈ ਜੀ ज्ञान ध्यान ले समसर रहे गुरमुख एक विरला को लहे ज्ञान ध्यान लेके समसर रहे समान दृष्ट के कोई हम्म। दृष्ट कख न देखे सब नू हाँ जी ज्ञान ध्यान समसर रहे रहे ज्ञान ध्यान प्राप्त करके सब दृष्टि हो जाए अच्छा ਫਿਰ ਉਹਨੂੰ ਸਮਝ ਆ ਜਾਂਦੀ ਹੈ ਬਿੱਲਾ ਉਹ ਕੋਈ ਬਿਰਲਾ ਜਾਂਦਾ ਅੱਛਾ ਜੀ ਹਾਂਜੀ ਜਿਸ ਨੂੰ ਦੇ ਕਿਰਪਾ ਤੇ ਸੁਖ ਪਾਈ ਗੁਰਦੁਆਰੇ ਆਖ ਸੁਣਾਈ ਜਿਸ ਨੂੰ ਦੇ ਕਿਰਪਾ ਜਿਹਨੂੰ ਕਰਤਾ ਕਿਰਪਾ ਇਹ ਦੇ ਦੇਵੇ ਸੋਚੀ ਦੇ ਦੇਵੇ ਹਾਂਜੀ ਗੁਰੂ ਦੁਆਰੇ ਹਾਂਜੀ ਉਹੀ ਪਰ ਗੁਰੂ ਦੇ ਦੁਆਰੇ ਹਿਰਦੇ 'ਚ ਬੈਠ ਕੇ ਹਾਂ ਸੱਚਖੰਡ ਬੈਠ ਕੇ ਉਹੀ ਸੁਣਦਾ ਲੋਕਾਂ ਨੂੰ ਉਹੀ ਦੱਸਦਾ ਹੈ ਆਪ ਸੁਣਾਏ ਉਹ ਕੱਲ ਜਿਹੜੀ ਆਖੀ ਹੋਈ ਆ ਉਹ ਸੋਚੀ ਪਈ ਆ ਉਹੀ ਗੱਲ ਆ ਦਿੰਦਾ ਗੁਰੂ ਦੁਆਰੇ ਤੇ ਬਿਨਾਂ ਗੱਲ ਆਖੀ ਦੀ ਜਾਂਦੀ ਤੇ ਕੁੜੀ 'ਚ ਬੈਠ ਕੇ ਗੱਲ ਬੋਲੀ ਦੀ ਜਾ ਸਕਦੀ ਠੀਕ ਹੈ ਗੁਰੂ ਦੀ ਹਾਜ਼ਰੀ 'ਚ ਬੋਲੀ ਜਾ ਸਕਦੀ ਹੈ ਗੱਲ ਹੂੰ ਹੂੰ ਰੌਣਾ ਜਾਂ ਕੋਲ ਬੈਠਾ ਤਾਂ ਹੀ ਬੋਲੀ ਜਾ ਸਕਦੀ ਹੈ